ਵਣ ਕੀਤਾ ਏ ਆਮ ਦੀ ਅੰਮੜੀ ਚਾਨਲ ਅਕਬਰ ਜਲਿਆ ਵਣ ਦਰ ਕਰ ਕੋਚ ਗਈ ਉਜੜੀ ਦਾ ਬਿਰਾਦਰ ਜਲਿਆ ਵਣ ਕੀਤਾ ਏ ਆਮ ਜਿਸ ਦਮ ਨਾਮ ਅਕਬਰ ਦਾ ਆਇਆ ਸੈਣ ਦਵਾਈ ਖੁੱਲ ਗਈਆਂ ਤੋ ਆਖੇ ਮੈਂ ਬਾਦ ਤੜੇ ਵੀਰ ਜਹਾਂ ਤੇ ਰੁਲ ਗਿਆ ਕਫਨ ਦੇ ਵਿੱਚ ਵੀ ਤਾਂਗ ਹੀ ਮੀ ਹਮ ਸ਼ਕਲ ਅੰਬਰ ਜਲਦੀ ਆ ਵੈਣ ਪਿਤਾਏ ਆਉਂ